ਇਹ ਹੁਣ ਸਿੱਖ ਜਿਹੜਾ ਵੀ ਕੰਮ ਵਾਅਦਾਈ ਦੇ ਵਿੱਚ ਕਰੀਏ ਤੇ ਉਹ ਕਈ ਵਾਰੀ ਉਲਟ ਪੈ ਜਾਵੇ ਤੇ ਉਹ ਨੁਕਸਾਨ ਕਰ ਦਿੰਦਾ ਇਹ ਹੁਣ ਇੱਥੇ ਵਾਅਦਾਈ ਪੁੱਟ ਰਹੇ ਨੇ ਇਹਨਾਂ ਤੋਂ ਵੀ ਚੋਰੀ ਆ ਉਹਨਾਂ ਤੋਂ ਵੀ ਚੋਰੀ ਆ ਉਤੋਂ ਰੇਤਲਾ ਥਾਂ ਸੀ ਰੇਤ ਜੋ ਪੋਲੇ ਥਾਂ ਢਿੱਗ ਪਾਟੀ ਆਏ ਸਿੱਖ ਥੱਲੇ ਆ ਗਏ ਨੇ ਜਿਹੜੇ ਕੁਝ ਵੱਜ ਗਏ ਨੇ ਇਹ ਉਂਝ ਸਾਰੇ ਰੋਈ ਜਾਂਦੇ ਨੇ ਕਿ ਸਾਡੇ ਨਾਲ ਕੀ ਹਾਲਤ ਬਣਨੀ ਆ ਬੜਾ ਯਤਨ ਕੀਤਾ ਆ ਯਤਨ ਕਰਨ ਤੇ ਕੁਝ ਸਿੱਖ ਥੱਲੇ ਪੁੱਟ ਵੱਢ ਲੈ ਨੇ ਇੱਕ ਸਿੱਖ ਨਹੀਂ ਲੱਭਾ ਸੰਤ ਜੀ ਜਿਹੜਾ ਉਸ ਵਕਤ ਨੂੰ ਆਪਾਂ ਝਾਤ ਮਾਰੀਏ ਆਈ ਸਾਡੇ ਤੇ ਇੱਕੋ ਹੀ ਆਫਤ ਆ ਜਿਹੜਾ ਸਮਾਂ ਸਾਨੂੰ ਇਹੋਂ ਦੇ ਮਰੋੜ ਤਰੋੜ ਕੇ ਪਰਾਂ ਨੂੰ ਮੂੰਹ ਕਰੀ ਜਾਂਦਾ ਹੈ ਨਹੀਂ ਤੇ ਉਹ ਤਨ ਸਾਡੇ ਵੱਡੇ ਸਿੱਖ ਸੀ ਜਿਨ੍ਹਾਂ ਦੇ ਇੰਨੀਆਂ ਪਾਬੰਦੀਆਂ ਇੰਨੀਆਂ ਸਖਤਾਈਆਂ ਤੇ ਫਿਰ ਵੀ ਆਂਦੇ ਹੁੰਦੇ ਸੀ ਮੇਰੇ ਲੂ ਨੂੰ ਵਿੱਚ ਉਹ ਰਜ ਗਿਆ ਆ ਤੂੰ ਆਨਾ ਮੈਂ ਜੈਲਦਾਰੀਆਂ ਦੇਣਾ ਤੂੰ ਆਨਾ ਮੈਂ ਮਰਬੇ ਦੇਣਾ ਇੱਕ ਵਾਰੀ ਆਪਣੇ ਮੂੰਹ ਤੋਂ ਆਖਦੇ ਮੈਂ ਸਿੱਖ ਨਹੀਂ ਮੇਰੇ ਅੰਦਰ ਦੁੱਖ ਲੱਗਿਆ ਹੈ ਸੁਣ ਕੇ ਤੇਰੇ ਮਰਬਿਆਂ ਨੂੰ ਤੇਰੀਆਂ ਜੈਲਦਾਰਾਂ ਜ਼ਗੀਰਾਂ ਨੂੰ ਕੀ ਕਰਨਾ ਸਤਿਗੁਰੂ ਰਾਮ ਸੁਣਾ ਨਾਲ ਗਿਆ ਖਾਂ ਮੇਰੇ ਲੂ ਲੂ ਵਿੱਚ ਰਜ ਗਿਆ ਆ ਤਾਨੋ ਸਿੱਖ ਸੀ ਸੰਤ ਜੀ ਇੱਥੇ ਇੱਕ ਸਿੱਖ ਨਹੀਂ ਲੱਭ ਰਿਹਾ ਦੂਸਰੇ ਬੜੇ ਯਤਨ ਨਾਲ ਲੱਭੇ ਨੇ ਤੇ ਸਤਿਗੁਰੂ ਹਰੀ ਸਿੰਘ ਜੀ ਕੁਝ ਫੈਸਲੇ ਹੋਏ ਤੇ ਟਿੱਬਿਆਂ 'ਚ ਵਿਰਾਗੀ ਹੋਏ ਭਜਨ ਕਰ ਰਹੇ ਸੀ ਇਹ ਸਿੱਖ ਇਥੋਂ ਫਿਰ ਗਿਆ ਆ ਰੋਈ ਜਾਂਦਾ ਸਤਿਗੁਰਾਂ ਦੇ ਕੋਲ ਸਤਿਗੁਰੂ ਹਰੀ ਸਿੰਘ ਜੀ ਪੁੱਛਿਆ ਕੀ ਗੱਲ ਦੱਸ ਤੇ ਸਹੀ ਗਰੀਬ ਨੂੰ ਅੱਜ ਕੀ ਦੱਸੀਏ ਤੋ ਢਿੱਗ ਪਾੜ ਕੇ ਹੀ ਸਾਰੇ ਥੱਲੇ ਆ ਗਏ ਉਹ ਫਿਰ ਗਰੀਬ ਨੂੰ ਅੱਜ ਇੱਕ ਸਿੱਖ ਨਹੀਂ ਲੱਭਦਾ ਥੱਲੇ ਹੀ ਕਿਤੇ ਮਰ ਗਿਆ ਬੜਾ ਯਤਨ ਕਰਨ ਤੇ ਦੂਸਰੇ ਅਸੀਂ ਨਿਕਲੇ ਆ ਸਤਿਗੁਰੂ ਅਰੀ ਸੂ ਮਹਾਰਾਜ ਜੀ ਆਖਣ ਲੱਗੇ ਛਾ ਬਈ ਜੇ ਉਹ ਪ੍ਰਦੇਸ਼ ਨਾ ਜਾਂਦੇ ਫਿਰ ਸਾਡੇ ਤੇ ਇਹ ਸੰਕਟ ਨਹੀਂ ਆਉਣਾ ਕੁਝ ਜਿਰ ਚੁੱਪ ਕੀਤੇ ਰਹੇ ਮੇਰਾ ਆਖਣ ਲੱਗੇ ਜਾਓ ਤੁਸੀਂ ਹੌਸਲਾ ਕਰੋ ਕੁਰਬਾਨੀ ਤੋਂ ਬਣਾ ਨਿਸ਼ਾਨੀ ਨਹੀਂ ਬਣਦੀ ਜਾਓ ਜਾ ਕੇ ਉਹਨੂੰ ਭਾਲੋ ਵਿੱਚੋਂ ਲੱਭੋ ਉਹਨੂੰ ਲੱਭ ਕੇ ਨਾ ਹੁਣ ਉਹ ਜਿਉਂਦਾ ਤੇ ਨਹੀਂ ਨਿਕਲਣਾ ਇੰਜ ਕਰਿਓ ਘੋੜਾ ਅੰਦਰੋਂ ਲਿਆਓ ਕੱਢ ਕੇ ਇੱਕ ਸੰਤਰੀ ਨੇ ਪੁੱਛਣਾ ਕੀ ਗੱਲ ਆ ਆਖੇ ਘੋੜਾ ਦਰਦ ਮਨਾਉਂਦਾ ਹੈ ਇਹਨੂੰ ਜਿਹੜਾ ਬਾਹਰ ਫੇਰਨ ਤੁਰਨ ਖਾਣਾ ਉਹਨੂੰ ਲਿਆ ਕੇ ਉਹਦੇ ਤੇ ਲੱਦ ਕੇ ਨਾ ਤੇ ਇਹਨੂੰ ਦੂਰ ਲੈ ਜਾਓ ਨੀਲੋ ਨਹਿਰ ਤੱਕ ਤੇ ਉੱਥੇ ਖੜ ਗਏ ਥੋੜਾ ਬੋਦਾ ਬਾਲਣ ਸੁੱਟ ਕੇ ਨਾ ਜਰਾ ਸਿਆਣ ਨਾ ਲਵੇ ਕੋਈ ਤੇ ਨੀਲੋ ਨਹਿਰ ਦੇ ਵਿੱਚ ਰੋੜਾ ਸੰਤ ਜੀ ਉਹ ਤਨ ਸਿੱਖ ਸੀ ਜਿਨ੍ਹਾਂ ਤੇ ਐਉਂ ਦਾ ਪਰਚਾ ਆਇਆ ਸੀ ਤੇ ਫੇਰ ਵੀ ਆਨੰਦ ਨਹੀਂ ਸਾਨੂੰ ਪਤਾ ਤੂੰ ਸਾਡੇ ਨਾਲ ਨਾਲ ਫਿਰਦਾ ਹੈ ਤੂੰ ਵੇਂਦਾ ਰਹਿਣਾ ਹੈ ਸਾਡੇ ਮਨਾਂ ਨੂੰ ਸਾਨੂੰ ਵੇਂਦਾ ਰਹਿਣਾ ਭਲਾ ਕੀ ਕਰਦੇ